ਡਿੱਠੇ ਸੱਬੇ ਥਾਮ ਨਹੀਂ ਤੁਦ ਜਿਹਿਆ ਬਦੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ ਡਿੱਠੇ ਸੱਬੇ ਥਾਮ ਮੈਂ ਸਾਰੇ ਥਾਮ ਦੇਖ ਲੈ ਜਿਹਦੀਆਂ ਮੱਤਾਂ ਨੇ ਜਿਵੇਂ ਜਿਵੇਂ ਉਹਨਾਂ ਨੇ ਦੱਸਿਆ ਮਾਲਾ ਮੂੜਾ ਫੇਰ ਕੇ ਸਭ ਕਰਕੇ ਦੇਖ ਲੈ ਸਾਰੇ ਬਾਹਰ ਤੀਰਥ ਦੇਖ ਲੈ ਸਾਰੇ ਉਹ ਮੰਦਰ ਦੇਖ ਲੈ ਜਿੱਥੇ ਜਿੱਥੇ ਕਿਹਾ ਉੱਥੇ ਆਉ ਹੁੰਦਾ ਉੱਥੇ ਆਉ ਹੁੰਦਾ ਸਾਰੇ ਦੇਖ ਲੈ ਪਰ ਜਿੱਥੇ ਹੁਣ ਦੇਖਿਆ ਨਾ ਅੰਦਰ ਦਹਿ ਦੇ ਢੂੰਡ ਘਾਣੀ ਵਿੱਚ ਪਾਇਆ ਜਿੱਥੇ ਪਾਇਆ ਨਹੀਂ ਤੁਧ ਜੇ ਆ ਤੇਰੇ ਵਰਗਾ ਨਹੀਂ ਹੈ ਕਿਤੇ ਵੀ ਜੈਸਾ ਤੂੰ ਤੈਸਾ ਤੁਸੀਂ ਬਾਹਰ ਨਹੀਂ ਕੋਈ ਮੂਰਤੀ ਐਸੀ ਬਾਹਰ ਕੋਈ ਐਸਾ ਰੂਪ ਦੀ ਬਾਹਰ ਕੋਈ ਐਸਾ ਰੰਗ ਨਹੀਂ ਹੈ ਨਾ ਕੋਈ ਬਾਹਰ ਐਸਾ ਸਥਾਨ ਹੈ ਜਿੱਥੇ ਤੂੰ ਰਹਿਣਾ ਇਹ ਨਿਰਾਕਾਰੀ ਦੁਨੀਆ ਨਿਰਾਕਾਰੀ ਦੇਸ਼ ਹੈ ਨਿਰੰਕਾਰ ਕੇ ਦੇਸ਼ ਚਾਹੇ ਤਾਂ ਸੁਖ ਲਹਿ ਮਹਲੋ ਮਹਲ ਦੇਖ ਲਿਆ ਜਿੱਥੇ ਤੂੰ ਰਹਿਣਾ ਬੱਦੋ ਪੁਰਖ ਬਧਾਤਾ ਤਾਂ ਤੂੰ ਸੋਇਆ ਸੋਇਆ ਕਾਦਾ ਤੂੰ ਜਦ ਮਨ ਪੁਰਖ ਬਧਾਤੇ ਨੇ ਬੰਨ ਲਿਆ ਨਾ ਤੇਰਾ ਤਾਂ ਤੂੰ ਇੱਕ ਹੋਇਆ ਤੂੰ ਵੀ ਜਦੇ ਸੋਇਆ ਨਹੀਂ ਤੂੰ ਵੀ ਜੰਮਣ ਮਰ ਕੇ ਸੀ ਆਉ ਵਿੱਚ ਆਇਆ ਹਾਂ ਵਿੱਚ ਗਿਆ ਸੀ ਤੂੰ ਵੀ ਚੱਕਰ ਚ ਮਾਇਆ ਵਿੱਚ ਜਦ ਤੇਰਾ ਮਨ ਬੰਦੇ ਵੱਜ ਗਿਆ ਬਧਾਤੇ ਪੁਰਖ ਨੇ ਗਿਆਨ ਦਿੱਤਾ ਗਿਆਨ ਨਾਲ ਮਨ ਵੱਜ ਗਿਆ ਇੱਕ ਹੋ ਗਿਆ ਫਿਰ ਤੂੰ ਸੋਇਆ ਤਾਂ ਸੋਣ ਬ੍ਰਹਮ ਹੋਇਆ ਫਿਰ ਸੋਇਆ ਉਹ ਜਿਹੜਾ ਕਲੰਕ ਸੀ ਨਾ ਉਹ ਮਿਟ ਗਿਆ ਕੋ ਕੋ ਨਾ ਕਲੰਕ ਗਿਓ ਰਾਮ ਨਾਮ ਲੈ ਹੀ ਜਾਤਾ ਰਾਮ ਨਾਮ ਲੈ ਲਿਆ ਮਨ ਟਿਕ ਗਿਆ ਫਿਰ ਤੂੰ ਸੋਇਆ ਹਾਂਜੀ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰਹਾ ਨਾਨਕ ਕਸਮਲ ਜਾਹੇ ਨਾਈਐ ਰਾਮਦਾਸ ਸਰ ਵਸਦੀ ਸਗਨ ਅਪਾਰ ਅਪਾਰ ਸੰਘਣੀ ਆਬਾਦੀ ਵਸਦੀ ਹੈ ਦੂਜਾ ਪਾਸਾ ਨਹੀਂ ਹੈ ਬਾਉਂਡਰੀ ਨਹੀਂ ਹੈ ਸੱਚਖੰਡ ਦੀ ਐਨੀ ਸੰਘਣੀ ਆਬਾਦੀ ਹੈ ਇੱਕ ਤਾਂ ਇੱਕ ਦੂਆ ਪਾਸਾ ਕੋਈ ਵੀ ਅਨੂਪ ਰੂਪ ਵੀ ਰੂਪ ਨੇ ਇੱਕੋ ਹੀ ਰੂਪ ਹੈ ਸਭ ਦਾ ਰੂਪ ਰਾਮਦਾਸਪੁਰ ਉਹਦਾ ਨਾਮ ਰਾਮਦਾਸਪੁਰ ਹੈ ਜਿੱਥੇ ਰਾਮ ਕੇ ਦਾਸ ਵਸਦੇ ਨੇ ਸਾਰੇ ਹੀ ਉਹ ਦਾਸਾਂ ਦੀ ਪੂਰੀ ਹੈ ਸਾਰੀ ਹੋਈ ਸੱਚਖੰਡ ਤਾਂ ਹੀ ਤਾਂ ਸਾਰੇ ਹੁਕਮੇ ਅੰਦਰ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਹਰ ਹਾਂ ਨਾਨਕ ਕਸਮ ਲਜਾਏ ਆਈਏ ਰਾਮਦਾਸ ਸਰ ਉਹ ਕਹਿੰਦੇ ਭਾਈ ਸਾਡੇ 'ਚ ਕੋਈ ਸ਼ਕਤੀ ਨਹੀਂ ਉਸ ਰਾਮਦਾਸਪੁਰ ਜਿਹੜਾ ਨਾਉਂਦਾ ਇੱਥੇ ਇਸ ਅਵਸਥਾ ਜਾ ਕੇ ਜਿਹੜਾ ਇਸ ਘਰ 'ਚ ਨਾਉਂਦਾ ਆ ਕੇ ਬਹਿ ਕੇ ਉਹਦੀ ਆ ਮੈਲ ਨਿਕਲਦੀ ਹੈ ਇਹ ਗੱਲ ਗਲਤ ਹੈ ਵੀ ਗੁਰੂ ਹੱਥ ਲਾ ਦੂਗਾ ਜਾਂ ਸਿਰ ਤੇ ਹੱਥ ਰੱਖ ਦੂਗਾ ਜਾਂ ਕੋਈ ਵਰ ਦੇ ਦੂਗਾ ਮੈਲ ਲੈ ਜੂਗੀ ਜਾਂ ਕੋਈ ਨਾਮ ਦੇ ਦੂਗਾ ਇਹ ਗੱਲ ਗਲਤ ਹੈ ਜਾਂ ਕੋਈ ਵਰ ਦੇ ਦੂਗਾ ਇਹ ਆਪਣੀ ਸ਼ਕਤੀ ਨਾਲ ਕੁਝ ਕਰ ਦੂਗਾ ਇਹ ਗੱਲ ਗਲਤ ਅਸਮਤ ਜਾਊਗੀ ਤਾਂ ਜਿਹੜੀ ਮਹਿਲ ਸਾਂਦਰ ਜਾਊਗੀ ਜੇ ਨਾਊਗਾ ਰਾਮਦਾਸਪੁਰ ਰਾਮ ਦਾ ਦਾਸ ਬਣ ਕੇ ਆਪਣੇ ਅੰਦਰ ਨਹਾਊਗਾ ਆਸ਼ ਬਿਆਨੇ ਲਹਮ ਦਾ ਦਰਿਆ ਗੁਸਲ ਕਰ ਬੂਦ ਇੱਥੇ ਗੁਸਲ ਕਰ ਇੱਥੇ ਨਾ ਹਿਰਦੇ ਚ ਅੰਦਰ ਇਹ ਹੈ ਰਾਮਦਾਸਪੁਰ ਰਾਮ ਕੇ ਦਾਸ ਜਿੱਥੇ ਰਹਿੰਦੇ ਨੇ ਉਹ ਰਾਮਦਾਸਪੁਰ ਹੁੰਦਾ ਅੱਛਾ ਜੀ ਉਹਨਾਂ ਤੋਂ ਗਿਆਨ ਲੈ ਕੇ ਉਹ ਇਸ਼ਨਾਨ ਕਰਦੇ ਰਾਮਦਾਸ ਹਰ ਰਾਮਦਾਸ ਸਰੋਵਰ ਨਾਤੇ ਰਾਮ ਦੇ ਦਾਸ ਨੇ ਜਿਹੜੇ ਸਰੋਵਰ ਕਿਹੜਾ ਉਹੀ ਲਾਹੰਗ ਦਰਿਆ ਅਸਲ ਆਕਾਸ਼ ਦੇ ਹਿਰਦੇ ਵਿੱਚ ਦਰਿਆ ਹੈ ਉਹ ਜਿਹੜਾ ਸ਼ਬਦ ਗੁਰੂ ਪ੍ਰਗਟ ਹੋਣਾ ਉਹੀ ਹਿਰਦੇ ਦਰਿਆ ਹੈ ਉਹਦੇ ਜਿ ਸਾਰੀ ਕਸਮਲ ਜਾਣੀ ਹੈ ਪਰਮ ਦਾ ਨਾਸ ਗੁਰ ਪ੍ਰਸਾਦ ਭਰਮ ਕਾ ਨਾਸ ਅੱਛਾ ਇਹ ਨਾਈਏ ਹੈ ਕਿ ਨਾਈਏ ਹੈ ਨਾਈਏ ਨਾਈਏ ਅੱਛਾ ਪਰ ਇਹ ਆਤਮ ਇਸ਼ਨਾਨ ਹੈਗਾ ਕੋਈ ਉੱਥੇ ਜਲ ਤਾਂ ਨਹੀਂ ਹੈ ਹਜਾ ਨਾ ਜੀ ਨਾ ਨਾ ਜਲ ਨਹੀਂ ਹੈ ਨਾਮ ਨਾਲ ਇਸ਼ਨਾਨ ਹੈ ਜਿਵੇਂ ਕਹਿੰਦੇ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹੈ ਜੀ ਹਾਂ ਧੂੜੀ ਕਰ ਇਸ਼ਨਾਨ ਉਹੀ ਹੈ ਠੀਕ ਹੈ ਜੀ ਤੇ ਇਸ ਦੇ ਅਰਥ ਜੇ ਆਪਾਂ ਆਮ ਪੜੀਏ ਉਹ ਬਹੁਤ ਫਰਕ ਹੋਏਗਾ ਮੈਨੂੰ ਲੱਗਦਾ ਕਿਉਂਕਿ ਕੁਝ ਸੰਸਥਾਵਾਂ ਤਾਂ ਅੰਮ੍ਰਿਤਸਰ ਆਪਣੇ ਦਰਬਾਰ ਸਾਹਿਬ ਵਾਸਤੇ ਵਰਤਦੀਆਂ ਇਸ ਸ਼ਬਦ ਨੂੰ ਜੀ ਜਦ ਪੰਜਵੇਂ ਪਾਸ਼ਾ ਜਿੱਥੇ ਸੀ ਤਾਂ ਨੂੰ ਸੰਗਤ ਉੱਥੇ ਜਾਣ ਲੱਗੀ ਸੰਗਤ ਨੇ ਖੜਤਾ ਸੀ ਸਰੋਵਰ ਇੱਥੇ ਫਿਰਤੀਆ ਸੀ ਪੋਥੀ ਸਾਹਿਬ ਵੀ ਇੱਥੇ ਸੀ ਛੇਵੇਂ ਪਾਸ਼ਾ ਕੀਰਤਪੁਰ ਨੇ ਨੌਵੇਂ ਪਾਸ਼ਾ ਕੀਰਤਪੁਰ ਨੇ ਉਹ ਤਾਂ ਫਿਰ ਆਏ ਨਹੀਂ ਮੁੜ ਕੇ ਉਹਨਾਂ ਦੀ ਫਿਰ ਕਸਮਲ ਕਿਵੇਂ ਗਈ ਇਹ ਧਰਤੀਏ ਦਾ ਪ੍ਰਚਾਰ ਕੀਤਾ ਹੋਇਆ ਹੈ ਅਰਥ ਬਦਲੇ ਹੋਏ ਨੇ ਅੰਮ੍ਰਿਤਸਰ ਦੀਆਂ ਜੋ ਵੀ ਹੈ ਬੇਰੀ ਦੀ ਗੱਲ ਆ ਅਰਥ ਬਦਲ ਲਈ ਇਹ ਧਰਤੀਏ ਦਾ ਸੀ ਉਹ ਜਗ੍ਹਾ ਦੀ ਬਾਰਡਰ ਬਣਾਉਣ ਦੀ ਗੱਲ ਅੱਛਾ ਜੀ ਆ ਪ੍ਰੋਫੈਸਰ ਸਾਹਿਬ ਸਿੰਘ ਨੇ ਜੋ ਲਿਖਿਆ ਉਹ ਪੜ੍ਹ ਦਿੰਨੇ ਜੀ ਆਪਾਂ ਹੈ ਨਾਨਕ ਆਖ ਹੈ RAM ਦੇ ਦਾਸਾਂ ਦੇ ਸਰੋਵਰ ਇਹ ਸਤਸੰਗ ਤੇਰੇ ਵਿੱਚ ਆਤਮਿਕ ਇਸ਼ਨਾਨ ਕੀਤਿਆਂ ਮਨੁੱਖ ਦੇ ਮਨ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ ਚੰਗੀ ਗੱਲ ਹੈ ਇਹ RAM ਦੇ ਦਾਸਾਂ ਦੇ ਸ਼ਹਿਰ ਸਤ ਸੰਗ ਤੇਰੇ ਅੰਦਰ ਉੱਚੇ ਆਤਮ ਗੁਣਾ ਦੀ ਵਸੋਂ ਬਹੁਤ ਸੰਗਣੀ ਹੈ ਫੇਰ ਵੀ ਉਹ ਰਾਮ ਦਾ ਅਸਲੀ ਸਰੋਵਰ ਵਾਲੀ ਕਟਾ ਕੱਟੀ ਉਹ ਕੱਟੀ ਤਹ ਤੇ ਬੇਮਿਸਾਲ ਹੈ हे ਰਾਮ ਦੇ ਦਾਸਾਂ ਦੇ ਸ਼ਹਿਰ ਮੈਂ ਹੋਰ ਸਾਰੇ ਥਾਂ ਵੇਖ ਰਹੇ ਹਨ ਤੇਰੇ ਬਰਾਬਰ ਦਾ ਮੈਨੂੰ ਕੋਈ ਨਹੀਂ ਦਿਸਿਆ ਹੇ ਰਾਮ ਦੇ ਦਾਸਾਂ ਦੇ ਸ਼ਹਿਰ ਹੈ satsang ਤੇਰੀ ਨੀਹ ਅਕਾਲ ਪੁਰਖ ਸਿਰਜਣਹਾਰ ਨੇ ਆਪ ਰੱਖੀ ਹੋਈ ਹੈ ਇਸੇ ਵਾਸਤੇ ਤੂੰ ਉਸ ਦੇ ਆਤਮਿਕ ਗੁਣਾਂ ਦੀ ਬਰਕਤ ਨਾਲ ਸੋਹਣਾ ਦਿਸਦਾ ਰਿਹਾ ਹੈ ਤੇ ਕਲੀਅਰ ਨਹੀਂ ਕਰ ਰਿਹਾ satsang ਕੀ ਹੁੰਦੀ ਹੈ ਉਹ ਕਿਹਦੇ ਬਿਉ ਕਿੱਥੇ ਰੱਖੀ ਹੈ ਕਿਵੇਂ ਰੱਖੀ ਹੈ ਉਹ ਬੜਬੂਸਾ ਪਾਈ ਜਾਂਦਾ ਬੜਬੂਸਾ ਬਣਿਆ ਹੋਇਆ ਪਰ ਇਹ ਕਦੋਂ ਦਾ ਉਸ ਗੱਲ ਨੂੰ ਨਹੀਂ ਹੁੰਦਾ ਜਿਹੜੀ ਬਿਲਕੁਲ ਦਫਰਾਉਣੀ ਹੈ ਪਰ ਕਲੀਅਰ ਨਹੀਂ ਠੀਕ ਹੈ ਬੱਦੋ ਦੇ ਅਰਥ ਇਹਨਾਂ ਨੇ ਠੀਕ ਹੈ ਕੀਤੇ ਆ ਤੈਨੂੰ ਬੰਨਿਆ ਹੈ ਇਹ ਤਾਂ ਅਰਥ ਠੀਕ ਹੈ ਤੈਨੂੰ ਬੰਨਿਆ ਪਰ ਇਹ ਨਹੀਂ ਪਤਾ ਵੀ ਮਨ ਨੂੰ ਬੰਨਿਆ ਹੈਗਾ ਚਿੱਤ ਦੇ ਗਿਆਨ ਨੇ ਹਾਂ ਗਿਆਨ ਦਾ ਬੱਦਾ ਮੰਨ ਰਹੇ ਹਾਂ ਜੀ ਉਹ ਨਹੀਂ ਕਿਹਾ ਬੰਨਣ ਦੇ ਅਰਥ ਜਿੰਨਾ ਜਨ ਮਨ ਨੂੰ ਉਹ ਚਿੱਤ ਦਾ ਪਹਿਲਾਂ ਹੀ ਥੇੜਾ ਜਿਹੜਾ ਬੈਠਾ ਹੀ ਰਹਿੰਦਾ ਹਿਲਦਾ ਨਹੀਂ ਉਹਨੂੰ ਬੰਨਣ ਦੀ ਕੀ ਲੋੜ ਹੈ ਬੰਦੇ ਦਾ ਉਹ ਜਿਹੜਾ ਪਾਈਦਾ ਉਹਦੇ ਨਾਲ ਬੰਦੇ ਦਾ ਜਿਹੜਾ ਥੇੜਾ ਇੱਕ ਕਰਨ ਵਾਸਤੇ ਹੀ ਬੰਦੇ ਮੰਨੂ ਹਾਂਜੀ ਚਲੋ ਫੇਰ ਸੀ ਕਮ ਸੇ ਉਹ ਸਰੋਵਰ ਵਾਲੀ ਗੱਲ ਤਾਂ ਇਹਨੇ ਕੱਟੀ ਉਹ ਕੱਟੀ ਹਾਂ ਸਰੋਵਰ ਵਾਲੀ ਤਾਂ ਕੀਤੀ ਇਹਨਾਂ ਨੇ ਕੱਟੀ ਹੋਈ ਹੈ ਇਹ ਤਾਂ ਇਹਨਾਂ ਨੂੰ ਇਹ ਤਾਂ ਪਤਾ ਸੀ ਵੀ ਸਰੋਵਰ ਇਹ ਵਾਲੇ ਦੀ ਗੱਲ ਨਹੀਂ ਹੋ ਰਹੀ ਮਤਲਬ ਉਹਨਾਂ ਨੂੰ ਬਦੋ ਪੁਰਖ ਵਿਧਾਤੇ ਦੀ ਗੱਲ ਤਾਂ ਨਹੀਂ ਪਰ ਇਸ ਇਸ ਦੇ ਤਾਂ ਗਏ ਫਰੀਦਕੋਟ ਵਾਲੇ ਤਾਂ ਕਹਿੰਦੇ ਆ ਸ੍ਰੀ ਗੁਰੂ ਜੀ ਕਹਤੇ ਹੈ ਕਿ ਭਾਈ ਤਿਸ ਸ੍ਰੀ ਅੰਮ੍ਰਿਤਸਰ ਜੀ ਮੇ ਇਸ਼ਨਾਨ ਕਰਨੇ ਤੇ ਸਰਬ ਪਾਪ ਦੂਰ ਹੋ ਜਾਂਦੇ ਹਨ ਪਹਿਲਾ ਪਾਪ ਗੁਰੂ ਨਾਨਕ ਦੇ ਕਿਵੇਂ ਦੂਰ ਹੋਏ ਭਗਤਾਂ ਦੇ ਕਿਵੇਂ ਦੂਰ ਹੋਏ ਉਹ ਗੱਲ ਲਿਆ ਕੇ ਬਾੜਦੀ ਨਾ ਫਿਰ ਆਏ ਉਹ ਚਾਹੁੰਦੇ ਸੀ ਜਲ ਕੇ ਵੱਜਣ ਜੇ ਤਾਂ ਹੋਵੇ ਜਿੱਦਨ ਤੋਂ ਮਿਹਨਤ ਕਮਾਈਆ ਫਿਰ ਉਹ ਗੱਲ ਪਲਟਤੀ ਗੁਰਬਾਣੀ ਦੀ ਇਹਨਾਂ ਨੇ ਪਲਟਣ ਵਾਸਤੇ ਪੰਡਤ ਆਇਆ ਸੀ ਪਲਟਣ ਵਾਸਤੇ ਇਹ ਟੀਕਾ ਕਰਾਇਆ ਸੀ ਉਹਨਾਂ ਨੇ ਪਲਟਤੀ ਗੱਦਾਰੀ ਕੀਤੀ ਉਹਨੇ ਸਿੱਧ ਬਣਿਆ ਪੰਡਤ ਤੇ ਅਰਥ ਕੀਤੇ ਗੱਦਾਰੀ ਕੀਤੀ ਬਦਲ ਕੇ ਹਿੰਦੂ ਮਤ ਬਣਾਤਾ ਜਿਹੜੀ ਗੱਲ ਦੀ ਮੁਖਾਲਫਤ ਕਰਦੀ ਸੀ ਗੁਰਬਾਣੀ ਉਹੀ ਗੱਲ ਇਹ ਤੋਂ ਕਹਾਤੀ ਗੁਰਬਾਣੀ ਤੋਂ ਠੀਕ ਹੈ ਜੀ ਇਸ ਤਰ੍ਹਾਂ ਦਾ ਸ਼ਬਦ ਇੱਕ ਹੋਰ ਵੀ ਹੈਗਾ ਜੀ ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਾਵੇ ਸੋ ਕੁੱਲ ਤਰਾਵੇ ਉਧਾਰ ਹੋਇਆ ਹੈ ਜੀ ਕਾ ਆਪੇ ਜੀ ਕਾ ਉਧਾਰ ਹੋਊਗਾ ਸੋਹਣਾ ਉਹ ਸਰੋਵਰ ਹਾਂਜੀ ਅਸੀਂ ਤਾਂ ਪਿੰਡ ਦਾ ਉਧਾਰ ਕਰ ਰਹੇ ਹਾਂ ਜੀ ਜੀਓ ਪਿੰਡ ਸਭ ਤੇਰੀ ਰਾਸ ਜੀਓ ਦਾ ਉਧਾਰ ਗਿਆਨ ਨਾਲ ਹੋਣਾ ਪਿੰਡ ਦਾ ਨਾ ਆ ਸਕਦਾ ਜੀਓ ਨੇ ਤਾਂ ਨਾਉਣਾ ਗਿਆਨ ਨਾਲ ਹੀ ਹੈ ਨਾ ਜੀ ਪਿੰਡ ਦਾ ਉਧਾਰ ਕੀ ਹੋਊਗਾ ਇੰਨਾ ਖੋਜੂਗਾ ਵੀ ਜੇ ਕੋਈ ਬਾਣਾ ਬੁੱਟਾ ਪਸੀਨਾ ਵਗੈਰਾ ਆਇਆ ਤੁਰ ਕੇ ਆਇਆ ਉਹ ਥੋੜਾ ਜਿਹਾ ਸਵੱਛ ਹੋ ਜੂ ਇਸ ਤੋਂ ਅੱਗੇ ਦਾ ਕੁਝ ਨਹੀਂ ਹੁੰਦਾ ਜੀ ਹਾਂ ਠੀਕ ਹੈ ਜੀ ਤਾਂ ਗੱਲ ਇਹੀ ਹੈ ਕਿ ਜੇ ਮਨ ਨੇ ਸੋਹਣਾ ਬਣਨਾ ਹੈ ਉਹਨੂੰ ਚਿੱਤ ਦੇ ਗਿਆਨ ਸਤਿਗੁਰ ਦੇ ਗਿਆਨ ਵਿੱਚ ਆਪਣੇ ਆਪ ਨੂੰ ਬੰਨਣਾ ਪੈਣਾ ਹੈ ਜੀ ਬਿਲਕੁਲ ਤਾਂ ਬੰਦ ਕਰਨਾ ਸੀ ਤਾਂ ਤਾਂ ਉੱਤੇ ਮਨ ਹੱਥਿਆ ਨਾ ਹੋਵੇ ਸਾਫੇ ਸਾਰਾ ਸਿੱਕਾ ਡੰਪ ਦਾ ਕਿਹਾ ਹੋਇਆ ਜੋ ਗੁਰਬਾਣੀ ਕਿਹਾ ਸੀ ਇਹ ਗੱਲ ਬੜੀ ਖੇਚ ਮੰਨ ਦੀ ਲੋਕਾਂ ਨੇ ਹਾਂਜੀ ਦਰਬਾਰ ਸਾਹਿਬ ਦੀਆਂ ਜਿਹੜੀਆਂ ਫੋਟੋਆਂ ਉਹਦੇ ਥੱਲੇ ਖਾਸ ਕਰਕੇ ਲਾਈਨ ਲਿਖਦੇ ਆ ਉਹ ਵੇਚਣ ਵਾਸਤੇ ਜੀ ਹਾਂ ਹਾਂ ਜਿੱਥੇ ਸਭੇ ਥਾਂ ਨਹੀਂ ਤੁਝੇ ਵੇ ਪਹਿਲਾ ਸ਼ਬਦ ਕੀ ਹੈ ਗੁਰੂ ਗ੍ਰੰਥ ਸਾਹਿਬ ਦਾ ਮੋਤੀ ਦਾ ਮੰਦਰ ਉਤਰ ਰਤਨ ਦਾ ਹੋਏ ਜਣਾਓ ਉਹ ਜਦੋਂ ਮੋਤੀਆਂ ਦੇ ਮੰਦਰ ਵੀ ਜਣ ਉਤਰਿਆ ਹੈ ਰਤਨ ਤਾਂ ਜੜੇ ਵੀ ਨਹੀਂ ਹੋਏ ਉਹ ਸੋਨਾ ਵੀ ਥੱਲੇ ਤਾਂਬੇ ਤੇ ਜੜਿਆ ਹੈ ਤੁਹਾਡਾ ਮਤ ਦੇਖ ਭੂਲਾ ਬਿਸਰ ਇਹ ਤਾਂ ਆ ਥੋੜਾ ਜਿਹਾ ਕੋਈ ਦੇਖ ਕੇ ਬਿਸਰ ਗਿਆ ਸਭ ਕੁਝ ਨੂੰ ਤੇ ਪਹਿਲੀ ਕੋੜੀ ਤੇ ਫਿਸਲ ਗਏ ਐਸੇ ਫਿਸਲੇ ਨਰਕਾਂ ਜਾ ਡਿਗੇ ਨਿਕਲ ਨਹੀਂ ਸਕਦੇ ਇਥੋਂ ਠੀਕ ਹੈ ਜੀ ਇਸ ਛੰਦ ਇਹਦੇ ਵੀ ਅਰਥ ਨਿਰਾਕਾਰੀ ਸੀ ਜਿਸ ਤਰ੍ਹਾਂ ਪਹਿਲਾਂ ਦੇ ਸੀ ਇਹ ਦੋਹਾਂ ਹੀ ਛੰਦਾਂ ਦੇ ਅਰਥਾਂ ਬਾਰੇ ਬਹੁਤਾ ਟੀਕਾਕਾਰਾਂ ਨੂੰ ਕੋਈ ਬਹੁਤੀ ਭਣਕ ਨਹੀਂ ਪਈ ਗੁਰਮਤਿ ਦੀ ਹਾਂਜੀ ਹਾਂਜੀ ਹਾਂਜੀ ਪਰ ਅਰਦਾਸ ਹੀ ਕਰ ਸਕਦੇ ਹਾਂ ਵੀ ਇਹਨਾਂ ਨੂੰ ਥੋੜਾ ਗਿਆਨ ਜੋ ਹੈਗਾ ਉਹ ਨਿਰਾਕਾਰੀ ਅਰਥਾਂ ਦਾ ਹੋਵੇ ਤਾਂ ਸੰਗਤਾਂ ਨੂੰ ਸਹੀ ਪਾਸੇ ਲਾ ਸਕਦੇ ਨਾ ਕਹੋ ਟੀਕਾ ਨਾ ਕਰੋ ਕੋ ਜ਼ਰੂਰੀ ਹੈ ਜੇ ਨਹੀਂ ਹੁੰਦਾ ਲੋਕਾਂ ਨੂੰ ਭੁੱਖਣ ਫੋਨ ਪਾਉਂਦਾ ਕਹੇ ਦੋ ਵੀ ਭਾਈ ਇੱਥੋਂ ਦੀ ਸਮਝ ਆਉਂਦੀ ਗੱਲ ਤੁਸੀਂ ਹੋਰ ਕੋਈ ਕਰ ਲਿਓ ਫਾਈਨਲੀ ਨਾ ਇੱਥੇ ਤਾਂ ਸਾਨੂੰ ਆਪ ਜੰਕਾ ਹੈ ਭਾਈ ਜੇ ਕੋਈ ਨੂੰ ਠੀਕ ਕਰਦਾ ਹੋਵੇ ਕਰ ਲਵੇ ਤੇ 10ਵੇਂ ਛੰਦ ਦੀ ਸਮਾਪਤੀ ਹੈ ਜੀ ਹਾਂ ਜੀ